ਮਨ ਪ੍ਰਬੋਧੋ ਹਰ ਕੇ ਨਾਏ ਦੈ ਦਿਸ ਸੁਭਾਵਤ ਆਵੇ ਠਾਏ ਮਨ ਪ੍ਰਬੋਧੋ ਹਰ ਕੇ ਨਾਏ ਜਿਹੜਾ ਮਨ ਕੋ ਪਹਿਲਾਂ ਗਿਆਨ ਹੈ ਮਨ ਕੋ ਜਿਹੜੀ ਬੁੱਧੀ ਹੈ ਜੋ ਬੋਧ ਹੈ ਮਨ ਕੋਲ ਬੋਧ ਉਹਦੇ ਉੱਤੇ ਹੋਰ ਬੋਧ ਚੜਨ ਨੂੰ ਪ੍ਰਬੋਧ ਕਰਦੇ ਬੋਧ ਜੋ ਗਿਆਨ ਪਹਿਲਾਂ ਹੈ ਚਾਨਣ ਰੋਸ਼ਨੀ ਹੈ ਉਹਦੇ ਉੱਤੇ ਹੋਰ ਰੋਸ਼ਨੀ ਹਲਤੂ ਜੇ ਮਨ ਦੇ ਉੱਤੇ ਹੋਰ ਰੋਸ਼ਨੀ ਕਰਨੀ ਆ ਮਨ ਵਿੱਚ ਹੋਰ ਚਾਨਣ ਕਰਨਾ ਪ੍ਰਬੁੱਧ ਹੁੰਦਾ ਜਿਵੇਂ ਕਲੀ ਕੀਤੀ ਹੋਈ ਹੈ ਉਹ ਤੇ ਫੇਰ ਕਲੀ ਦਾ ਕੋਟ ਮਾਰ ਦਈਏ ਜੰਪੂ ਹੈ ਉਹ ਜੇ ਪਹਿਲੀ ਕੀਤੀ ਹੋਈ ਹੈ ਤਾਂ ਦੂਆ ਨਵਾਂ ਕੋਟ ਮਾਰਾਂਗੇ ਉਹਦੀ ਵਧਣੀ ਹੈ ਮਨ ਪ੍ਰਬੁੱਧ ਹਰ ਕੈ ਹੈ ਜੇ ਮਨ ਨੂੰ ਪ੍ਰਬੋਧਣਾ ਹੈ ਮਨ ਨੂੰ ਗਿਆਨ ਦੇਣਾ ਤਾਂ ਹਰ ਕੇ ਨਾਮ ਦਾ ਗਿਆਨ ਦਿਓ ਸੰਸਾਰੀ ਹੋਰ ਕੋਈ ਗਿਆਨ ਨਾ ਦੇ ਦਿਓ ਡਾਕਟਰ ਨਾ ਬਣਾ ਲਿਓ ਇਹਨੂੰ ਵਕੀਲ ਨਾ ਬਣਾ ਲਿਓ ਇਹਨੂੰ ਜੱਜ ਨਾ ਬਣਾ ਲਿਓ ਇਹਨੂੰ ਸਾਇੰਸਦਾਨ ਨਾ ਬਣਾ ਲਿਓ ਇਹਨੂੰ ਇਹ ਦਰਗਾਹ 'ਚ ਪ੍ਰਵਾਨ ਨਹੀਂ ਹੈਗਾ ਇਹ ਗਿਆਨ ਇੱਥੇ ਰਹਿ ਜਾਊਗਾ ਲੈ ਦਿਸ ਧਾਵਤ ਹਰ ਕੇ ਨਾ ਗੁਰਬਾਣੀ ਦਾ ਗਿਆਨ ਲੈ ਲਿਓ ਤੇ ਸਕਾਲਰ ਬਣ ਜਿਓ ਇਹਨੂੰ ਸਮਝ ਲਿਓ ਇੱਥੋਂ ਹਟਾਇਆ ਹੋਇਆ ਗਿਆਨ ਪਹਿਲਾਂ ਵੀ ਸੀ ਆਯੁਰਵੈਦਿਕ ਸੀ ਇਹ ਨਾ ਇਧਰ ਨਾ ਚਲੇ ਜਾਇਓ ਸਾਰੀ ਜ਼ਿੰਦਗੀ ਨਾ ਜੂਗੀ ਜਿਹੜੇ ਗਿਆਨ ਚ ਪੈ ਜਾਓ ਸਾਰੀ ਜ਼ਿੰਦਗੀ ਲੰਘ ਜਾਂਦੀ ਹੈ ਉਗਦਾ ਨਹੀਂ ਹੁੰਦਾ ਗਿਆਨ ਇਸ ਕਰਕੇ ਜੇ ਮਨ ਵਿਰੋਧ ਹੋਣਾ ਤਾਰ ਕੇ ਨਾ ਇਹਨਾਂ ਲਿਓ ਤਾਂ ਹੋਊਗਾ ਕੀ ਜੇ ਹੋਰ ਕਿਸੇ ਗਿਆਨ ਨਾਲ ਪ੍ਰਬੋਧ ਲਿਆ ਤਾਂ ਇਹਦੇ ਧੌਂਦਾ ਠਿਕਾਣੇ ਟਿਕਣਾ ਹੀ ਨਹੀਂ ਫਿਰ ਕੀ ਕਰਦੇ ਸੀ ਫਿਰ ਗੱਡਿਆਂ ਦੇ ਕਿਤਾਬਾਂ ਲਾ ਕੇ ਘੁੰਮਦੇ ਫਿਰਦੇ ਸੀ ਵੀ ਅਸੀਂ ਦੇਖੀਏ ਛੱਡਾ ਫੇਰੀਏ ਦਾਇਦ ਧਾਵਤ ਆ ਦਾਇਦ ਧੌਣਾ ਕਿਤੇ ਬਾਹਰ ਜਾਣ ਦੀ ਲੋੜ ਨਹੀਂ ਉੱਥੇ ਬੈਠਾ ਰਹੂਗਾ ਗੱਲ ਸਾਰੀ ਫੈਲ ਜਾਂਦੀ ਹੁੰਦੀ ਆ ਆਪੇ ਉਹ ਆਪਣੀ ਗੱਲ ਹਵਾ ਛੱਡ ਦੂਗਾ ਸਾਰੇ ਫੈਲ ਜਾਣੀ ਹੈ ਉਹ ਗੱਲ ਦਾ ਉਹਨੂੰ ਜਾਣ ਦੀ ਕਿਤੇ ਲੋੜ ਹੈ ਜਿਹਨੂੰ ਤਕਲੀਫ ਹੋ ਉਹਦੇ ਕੋਲ ਆ ਜਾਊਗਾ ਜਿਹਦੀ ਗੱਲ ਨੂੰ ਸੱਟ ਵੱਜਦੀ ਹੋ ਆ ਜਿਹਦੀ ਗੱਲ ਝੂਠੀ ਪੈਂਦੀ ਉਹ ਆ ਜਾਊਗਾ ਪੁੱਛ ਲੂਗਾ ਵੀ ਆ ਗੱਲ ਕਿਵੇਂ ਪਬਲਿਕ ਦੇ ਵਿੱਚ ਗੱਲ ਜਾਣੀ ਚਾਹੀਦੀ ਹੈ ਸੱਚ ਦੀ ਤੇ ਝੂਠ ਦੇ ਤਾਂ ਪੈਰ ਆਪੇ ਹਿੱਲ ਜਾਂਦੇ ਨੇ ਕਹਿੰਦੇ ਝੂਠ ਦੇ ਪੈਰ ਨਹੀਂ ਹੁੰਦੇ ਉਹਦੇ ਹੁੰਦੇ ਹੀ ਨਹੀਂ ਪੈਰ ਹਿੱਲ ਗਈ ਹਿੱਲ ਤਾਂ ਤਾਂ ਜਾਣ ਜੇ ਉਹਦੇ ਪੈਰ ਹੋਣ ਦੁਨੀਆ ਦਾ ਮੰਨਦੀ ਹੈ ਝੂਠ ਦੇ ਪੈਰ ਨਹੀਂ ਹੁੰਦੇ ਝੂਠ ਖੜਾ ਹੁੰਦਾ ਹੈ ਪਹਾੜ ਬਣਿਆ ਪਰਬਤ ਹੁੰਦਾ ਹੈ ਹਵਾ 'ਚ ਪਰਬਤ ਦਾ ਜ਼ਰੂਰ ਹੈ ਝੂਠ ਪਰ ਹਵਾ ਜਾਂ ਥੱਲੇ ਜ਼ਮੀਨ ਤੇ ਨਹੀਂ ਟਿਕਿਆ ਹੁੰਦਾ ਹਵਾ ਦਾ ਬੁੱਲਾ ਆਇਆ ਸਾਰਾ ਹੀ ਉੱਡ ਜਾਂਦਾ ਜਦ ਗਿਆਨ ਕੀ ਆਂਦੀ ਆਉਂਦੀ ਹੈ ਨਾ ਗਿਆਨ ਕੀ ਸਾਰਾ ਹੀ ਉੱਡ ਜਾਂਦਾ ਪੂਰੇ ਪੂਰੇ ਜਿਵੇਂ ਹਵਾ ਬੱਦਲ ਨੂੰ ਚੱਕ ਕੇ ਲੈ ਜਾਂਦੀ ਹੈ ਨਾ ਐ ਲੈ ਜਾਂਦਾ ਉਹ ਜਦੋਂ ਸੂਰਜ ਨਿਕਲਿਆ ਹੁੰਦਾ ਬੱਦਲ ਜਿਹੜਾ ਬੰਦਾ ਨੇ ਕੀਤਾ ਹੁੰਦਾ ਪਬਲਿਕ ਨੂੰ ਹਵਾ ਆਈ ਤੇਜ਼ ਬੱਦਲ ਲੱਗੀ ਪਰੇ ਤੇ ਸੂਰਜ ਆ ਗਿਆ ਇਦਾਂ ਹੀ ਗੁਰਮਤ ਦਾ ਪ੍ਰਚਾਰ ਦਰਸ਼ਨ ਕਰਾ ਦਿੰਦਾ ਸੂਰਜ ਦੇ ਕਹੇ ਕਬੀਰ ਮਨ ਪਿਆ ਪਰਗਾਸਾ ਉਹਦੇ ਭੰਨ ਜਬ ਜਦ ਲੋਕਾਂ ਨੇ ਸੂਰਜ ਦੇਖ ਲਿਆ ਸ਼ੰਕਾ ਹੀ ਮਿਟ ਗਈ ਚਾਨਣੇ ਕਰਤਾ ਇਹ ਤਾਂ ਝੂਠੇ ਸੀ ਇਹ ਬੰਦਾ ਤੇ ਤਾਂ ਪੈਰ ਹੀ ਨਹੀਂ ਸੀ ਬੂਹ ਦਿਖ ਨਹੀਂ ਸਟਕੇ ਗਿਆ ਕਾਲਾ ਜ਼ਰੂਰ ਸੀ ਧੂਆ ਹੋਣਾ ਕਹਿੰਦੇ ਪਰਾਲੀ ਫਰੂੜੀ ਜਾਲਦੇ ਨੇ ਧੂਆ ਹੀ ਸੀ ਬੱਦਲ ਨਹੀਂ ਸੀ ਇਹ ਪਹਾੜ ਦਾ ਸੀਗਾ ਪਰ ਧੂਏ ਦਾ ਸੀ ਧੂਏ ਦਾ ਪਹਾੜ ਸੀ ਇਹ ਜਗ ਧੂਏ ਦਾ ਪਹਾੜ ਹੈ ਹਾਂਜੀ ਆਖੋ ਵਿਗਨ ਨਾ ਲਾਗੇ ਕੋਏ ਜਾ ਕੇ ਰਿਦੇ ਬਸੇ ਹਰ ਹੋਏ ਕਾਕੋ ਵਿਗਨ ਨਾ ਲਾਗੇ ਕੋਈ ਉਹਨੂੰ ਕੋਈ ਵਿਗਨ ਨਹੀਂ ਲੱਗਦਾ ਉਹਦਾ ਰਸਤਾ ਨਹੀਂ ਰੁਕਦਾ ਵਿਗਨ ਹੁੰਦਾ ਰਸਤਾ ਰੁਕ ਜਾਣਾ ਕਿਤੇ ਗੱਡੀ ਦਾ ਪੈਲਟ ਟੁੱਟ ਜਾਣਾ ਜਾਂ ਟਾਇਰ ਫਟ ਜਾਣਾ ਜਾਂ ਪੈਂਚਰ ਹੋ ਜਾਣਾ ਤਾਂ ਤੇਲ ਮੁੱਕ ਜਾਣਾ ਉਹ ਹੈ ਨੇ ਸਫਰ ਰੁਕ ਜਾਂਦਾ ਤਾਕੋ ਵਿਗਨ ਨਾ ਲਾਗੇ ਕੋਏ ਜਾ ਕੇ ਹਿਰਦੇ ਬਸੇ ਹਰ ਸੋਏ ਜਾ ਕੇ ਹਿਰਦੇ ਬਸੇ ਹਰ ਸੋਏ ਜਿਹਦੇ ਹਰ ਹਿਰਦੇ 'ਚ ਵਸਦਾ ਹੋਵੇ ਜਿਹਦਾ ਤਾਂ ਹਰ ਹਿਰਦੇ 'ਚ ਵਸਦਾ ਉਹਨੂੰ ਵਿਗਨ ਲੱਗਦਾ ਨਹੀਂ ਪਰ ਜਿਹਦਾ ਉਹ ਦੇਵ 'ਚ ਵਸਦਾ ਬੂਰਤੀ ਬਣਾ ਕੇ ਉਹਦੇ ਉਹਨੂੰ ਵਿਗਨ ਲੱਗਿਆ ਹੋਇਆ ਉਹਦਾ ਉੱਥੇ ਅਟਕਿਆ ਹੋਇਆ ਉਹਦੇ ਨਾਲ ਉਹਦਾ ਮੂਰਤੀ 'ਚ ਪਿਆ ਉਹ ਤਾਂ ਉਦੋਂ ਕਹਾਂ ਜਾ ਨਹੀਂ ਸਕਦਾ ਉਹ ਜਿਹਦੀ ਮੂਰਤੀ ਦਾ ਹਰ ਹੈ ਉਹਦੇ ਦਾ ਬਿਗਨ ਉਹਦਾ ਉੱਥੇ ਅਟਕ ਗਿਆ ਉੱਥੇ ਜਾ ਨਹੀਂ ਸਕਦਾ ਉਹ ਜਿਹਦੇ ਹਰ ਹਿਰਦੇ ਚੋਂ ਜਿੱਥੇ ਮਰਜੀ ਜਾਂਦਾ ਰਹੇ ਉਹਦਾ ਬਿਗਨ ਕਾਸ ਬਦੂ ਕੱਲ ਤਾਤੀ ਠੰਡਾ ਹਰ ਨਾਉ ਸਿਮਰ ਸਿਮਰ ਸਦਾ ਸੁਖ ਪਾਉ ਕੱਲ ਤਾਤੀ ਠੰਡਾ ਹਰ ਨਾਉ ਅਜਿਹੀ ਕਲਪਨਾ ਨਾ ਸਾਡੀ ਇੱਛਾ ਇਹ ਬਹੁਤ ਗਰਮ ਹਵਾ ਹੁੰਦੀ ਹੈ ਮਾਇਆ ਦੀ ਭੁੱਖ ਗਰਮੇ ਹੁੰਦੀ ਹੈ ਅੱਗ ਦੀ ਭੁੱਖ ਹੈ ਗੱਲ ਤਾਤੀ ਬਹੁਤ ਬੜੀ ਗਰਮ ਹੈ ਇਹ ਬਹੁਤ ਕਾਲੀ ਹੈ ਠੰਡਾ ਹਾਲ ਨਾਮ ਹੈ ਠੰਡਾ ਚਲੋ ਨਾਮ ਹਰ ਕਾ ਨਾਮ ਹਰ ਨਾਮ ਹੈ ਕਲਾ ਨਾਮ ਨਹੀਂ ਹੈ ਹਰ ਨਾਮ ਹੈ ਹਰ ਨਾਮ ਹੈ ਠੰਡਾ ਸਭ ਤਾਤੀ ਠੰਡਾ ਹਰ ਨਾਮ ਜਿਹੜੀ ਸਮਰ ਸਦਾ ਸੁਖ ਪਾਉਂਦੀ ਸਾਡੀ ਆਪਣੀ ਜਿਹੜੀ ਹੈ ਨਾ ਇੱਛਾ ਮਾਇਆ ਦੀ ਭੁੱਖ ਇਹ ਗਰਮ ਹੈ ਮਾਇਆ ਅੱਗ ਹੈ ਨਾ ਅੱਗ ਦੀ ਭੁੱਖ ਗਰਮ ਹੁੰਦੀ ਹੈ ਨਾਮ ਦੀ ਭੁੱਖ ਠੰਡੀ ਹੁੰਦੀ ਸਾਡਾ ਹਾਲ ਹਾਂ ਸਿਮਰ ਸਿਮਰ ਸਦਾ ਸੁਖ ਪਾਉ ਸਦਾ ਸੁਖ ਇਸ ਕਰਕੇ ਸਿਮਰ ਸਿਮਰ ਸਿਮਰਨ ਕਰਦਾ ਰਹੇ ਜੇ ਤਾਂ ਸਦਾ ਸੁਖ ਦੀ ਪ੍ਰਾਪਤੀ ਹੋ ਜਾਂਦੀ ਹੈ ਸਿਮਰ ਸਿਮਰ ਸਦਾ ਸੁਖ ਹਾਂ ਉਹ ਬਿਨਸੇ ਪੂਰਨ ਹੋਏ ਆਸ ਭਗਤੀ ਪਾਏ ਆਦਮ ਪ੍ਰਗਾਸ ਪਵਨ ਸੇ ਪੂਰੀ ਹੋਇਆ ਆਸ ਜਦੋਂ ਭੈ ਜਿਹੜੀ ਹੈ ਭੈ ਹਰ ਕਿਸਮ ਦੀ ਜਦੋਂ ਖਤਮ ਹੋ ਜਾਂਦੀ ਹੈ ਤਾਂ ਆਸ ਪੂਰੀ ਹੁੰਦੀ ਅਸਲ 'ਚ ਭੈ ਬਿਨਸਣਾ ਔਰ ਆਸ ਪੂਰੀ ਹੋਣਾ ਇੱਕੋ ਹੀ ਗੱਲ ਹੈ ਦੋ ਹੈ ਭੈ ਦਾ ਨਾਸ ਹੋਣਾ ਜਾਂ ਆਸ ਦਾ ਪੂਰੀ ਹੋਣਾ ਦੋ ਗੱਲਾਂ ਦੀ ਇੱਕੋ ਗੱਲ ਹੈ ਉਹ ਆਸ ਪੂਰੀ ਹੋ ਗਈ ਜਾਂ ਨਾ ਹੋ ਗਈ ਇਹਦਾ ਨਹੀਂ ਪਤਾ ਲੱਗਣਾ ਤਾਂ ਕਿਹਾ ਵੀ ਜਦੋਂ ਤੁਸੀਂ ਭੈ ਤੁਹਾਡੀ ਨਾਸ ਹੋਗੀ ਨਾ ਉਦੋਂ ਆਸ ਪੂਰੀ ਹੋ ਆਸ ਕਾਦੀ ਪੂਰੀ ਹੋ ਸਵਾਲ ਇਹ ਸੀ ਆਸ ਦੀ ਹੈ ਜਿਹੜੀ ਪੂਰੀ ਹੋ ਆਸ ਆ ਜਿਹੜਾ ਰੋਗ ਆ ਮਿਟ ਜਾਣਾ ਆਸ ਪੂਰੀ ਹੈ ਦਾਖਲ ਹੋਇਆ ਸੀ ਹਸਪੀਟਲ 'ਚ ਰੋਗ ਹੋਣ ਵਾਸਤੇ ਰੋਗ ਤੇਰਾ ਬਿਲਕੁਲ ਚਲਾ ਗਿਆ ਬਿਲਕੁਲ ਹੀ ਚਲਾ ਗਿਆ ਕਿਵੇਂ ਪਤਾ ਲੱਗੂ ਜਦੋਂ ਭੈ ਮੁਕਤ ਹੋ ਜਾਏਗਾ ਜਿੱਦਾਂ ਚਿੰਤਾ ਚਲੀ ਜਾਊਗੀ ਚਿੰਤਾ ਜਾਏ ਉਹੀ ਗੱਲ ਹੈ ਬਿਮਾਰੀ ਦੀ ਹਾਂ ਬਿਮਾਰੀ ਦਾ ਜਦ ਪਤਾ ਲੱਗੂ ਤੁਹਾਨੂੰ ਵੀ ਬਿਮਾਰੀ ਬਿਲਕੁਲ ਠੀਕ ਹੋ ਗਈ ਸਾਡੀ ਖਤਮ ਹੋ ਗਈ ਜਿੱਦਾਂ ਤੁਹਾਡਾ ਡਰ ਮੁੱਕ ਗਿਆ ਅੰਦਰੋਂ ਕੋਈ ਡਰੇ ਨਾ ਰਿਹਾ ਕੋਈ ਭੈ ਨਾ ਰਹੀ ਜਦ ਤੁਸੀਂ ਇਹ ਸਮਝ ਲਓ ਫਿਰ ਰੋਗ ਹੈ ਜੀ ਉਹ ਨਹੀਂ ਪਤਾ ਲੱਗਣਾ ਹੰਕਾਰ ਦਾ ਨਹੀਂ ਪਤਾ ਲੱਗਦਾ ਬਿਲਕੁਲ ਵੀ ਚਲਾ ਗਿਆ ਨਹੀਂ ਚਲਾ ਗਿਆ ਇਹਦਾ ਆਪਣਾ ਵਜੂਦ ਹੰਕਾਰ ਹੈ ਜਦੋਂ ਇਹਦਾ ਵਜੂਦ ਖਤਮ ਹੋ ਗਿਆ ਉਦੋਂ ਹੰਕਾਰ ਹੰਕਾਰ ਖਤਮ ਹੋ ਗਿਆ ਤਾਂ ਆਪਣਾ ਵਜੂਦ ਹੀ ਖਤਮ ਹੋ ਗਿਆ ਅਸਲ ਜਿਹੜੀ ਆਪਣੀ ਮਰਜ਼ੀ ਖਤਮ ਹੋ ਗਈ ਜਦੋਂ ਉਦੋਂ ਪੈ ਚਲੀ ਗਈ ਖਤਰਾ ਆਪਣੀ ਮਰਜ਼ੀ ਦਾ ਹੀ ਹੈ ਆਪਣੀ ਮਰਜ਼ੀ ਖਤਮ ਕਰਦੀ ਜਿਹੜੀ ਸਭ ਤੋਂ ਔਖੀ ਚੀਜ਼ ਹੈ ਆਪਣੀ ਮਰਜ਼ੀ ਖਤਮ ਕਰ ਲਈ ਆਪਣੀ ਮੌਤ ਹੋ ਗਈ ਜਿਹਦੀ ਮੌਤ ਹੋ ਗਈ ਉਹਨੂੰ ਭੈ ਦੀ ਹੈ ਮਰੇ ਨੂੰ ਭੈ ਦੀ ਹੁੰਦੀ ਸਰੀਰ ਦੀ ਪੈ ਹੁੰਦੀ ਹੈ ਮਰੇ ਤੇ ਬਾਅਦ ਨਵਾਂ ਨੁਕਸਾਨ ਦੀ ਪੈ ਨਹੀਂ ਨਾ ਕਿਸੇ ਦੀ ਚੀਜ਼ ਦੀ ਪੈ ਨਹੀਂ ਨਾ ਮਰੇ ਤੇ ਬਾਅਦ ਜੱਗ ਦਾ ਜੀਵਨ ਹੈ ਜਦੋਂ ਸੁਪਨਾ ਖਤਮ ਹੋ ਗਿਆ ਵਾਕਈ ਜਦੋਂ ਸੁਪਨਾ ਖਤਮ ਹੋ ਗਿਆ ਜਾਗ ਗਿਆ ਉਦੋਂ ਸੁਪਨੇ ਵਾਲਾ ਜਿਹੜਾ ਪਾਇਆ ਆਪੇ ਹਟ ਜਾਂਦਾ ਜਾਗਰਤ ਅਵਸਥਾ 'ਚ ਹੋ ਕੇ ਸਹੀ ਰੂਪ ਜਾਗਰਤ ਅਵਸਥਾ ਪੂਰੇ ਗਿਆਨ ਦੀ ਅਵਸਥਾ 'ਚ ਹੋ ਕੇ ਪੈ ਮੁਕਦਾ ਫਿਰ ਆਸ ਪੂਰੀ ਹੋ ਗਈ ਪੈ ਜਿਨ ਸਹਿ ਪੂਰਨ ਹੋਏ ਆਸ ਆਸ ਭਗਤੀ ਪਾਏ ਆਤਮ ਪ੍ਰਗਾਸ ਫਿਰ ਗਾਂ ਗਾਂ ਹੋਰ ਕੀ ਪਤਾ ਲੱਗੇ ਇਹ ਵੀ ਨਹੀਂ ਹੈ ਕੋਈ ਮੰਨ ਲਵੇ ਵੀ ਹਾਂਜੀ ਮੈਨੂੰ ਤਾਂ ਹੈ ਹੀ ਡਰ ਉਹ ਡਰਦਾ ਜਿਹੜੇ ਮੂਰਖ ਨੇ ਡਾਕੂ ਨੇ ਨਾ ਉਹਨੇ ਹੁੰਦਾ ਅਤਵਾਦੀ ਤੇ ਉਹਨੂੰ ਡਰ ਸੀ ਤਾਂ ਉਹ ਜਿਹੜੇ ਉਹ ਮੁੰਡੇ ਉੱਤੇ ਚੜ ਕੇ ਲੜੇ ਉਹਨਾਂ ਡਰ ਸੀ ਨਾ ਨਾ ਇੱਕ ਸ਼ਰਤ ਹੋਰ ਹੈ ਇੱਕ ਸ਼ਰਤ ਹੋਰ ਹੈ ਉਹ ਨਹੀਂ ਸੀ ਉਹ ਅਵਸਥਾ ਵਾਲੇ ਜਿਹੜੀ ਹੈ ਗੁਰਮਤਿ ਅਵਸਥਾ ਨਹੀਂ ਉਹ ਤਾਂ ਹਟ ਕਰਮ ਦੇ ਨਾਲ ਲਿਖੇ ਪਾਇਆ ਉਹ ਉਹ ਸ਼ਹੀਦ ਨਹੀਂ ਸੀ ਉਹ ਹਟ ਕਰਮ ਦੇ ਨਾਲ ਲਿਖੇ ਪਾਏ ਉਹ ਜਦਾ ਇਹਨਾਂ ਦੇ ਮਨ ਬੰਬ ਵਾਲੇ ਮੁਸਲਮਾਨ ਵੀ ਨੇ ਫਿਰ ਉਹ ਤਾਂ ਮੁਸਲਮਾਨ ਵੀ ਨੇ ਇਹ ਤਾਂ ਜੋ ਬਚਤ ਵੀ ਕਰਦੇ ਦੂਏ ਨੂੰ ਮਾਰ ਦਿੱਤੇ ਉਹ ਤਾਂ ਆਪਣੇ ਉਹਨਾਂ ਨੂੰ ਪਤਾ ਵੀ ਅਸੀਂ ਤਾਂ ਰਹਿਣਾ ਹੀ ਰਹਿਣਾ ਨਹੀਂ ਭਗਤ ਪਾਏ ਭਗਤੀ ਪਾਏ ਭਗਤੀ ਦੀ ਭੁੱਖ ਰਹੇ ਅੰਦਰ ਹਰ ਵਕਤ ਆਤਮ ਪ੍ਰਗਾਸ ਆਤਮ ਦੇ ਆਤਮਾ ਨੂੰ ਆਪਣੇ ਅੰਦਰ ਪ੍ਰਗਾਸ ਕਰਨ ਦੀ ਭੁੱਖ ਰਹੇ ਹਰ ਵਕਤ ਨਾਲ ਤਾਂ ਦੋਏ ਗੱਲਾਂ ਇਕੱਠੀਆਂ ਹੋਣ ਤਾਂ ਹੈ ਗੱਲ ਵੱਡੀ ਉੱਥੇ ਭਗਤੀ ਪਾਇਆ ਤਾਂ ਪ੍ਰਗਾਸ ਨਹੀਂ ਸੀ ਜਿਹੜੇ ਲੜੇ ਨੇ ਕਹਿੰਦੇ ਦਰਬਾਰ ਸਾਹਿਬ 'ਚ ਲੜਿਆ ਸੀ 84 'ਚ ਆ ਗੱਲ ਨਹੀਂ ਸੀ ਉਹਨਾਂ ਕੋਲ ਜੇ ਚਲੋ ਅਸੀਂ ਚਾਹੁੰਦੇ ਭੈ ਹੈ ਵੀ ਨਹੀਂ ਸੀ ਉਹਨਾਂ ਕੋਲ ਭੈ ਤਾਂ ਵੈਸੇ ਸੀ ਕਾਇਮ ਹੋਰ ਮੋਰਚਾ ਦਰਬਾਰ ਸਾਹਿਬ ਬਣਾ ਕੇ ਲੜਦੇ ਸੀ ਪੈ ਨਾ ਹੁੰਦੀ ਬਾਹ ਲੜਦੇ ਅੰਦਰਗਾ ਤੇ ਬੜੇ ਸੀ ਪੈ ਪੈ ਕਰਕੇ ਤਾਂ ਅੰਦਰੇ ਬੜੇ ਹੋਏ ਸੀ ਪੈ ਨਾ ਹੁੰਦੀ ਤਾਂ ਬਾਹਰ ਜਾਂਦੇ ਪੈ ਵੀ ਸੀ ਚਲੋ ਜੇ ਆਪਾਂ ਮੰਨ ਲਈਏ ਪੈ ਨਹੀਂ ਸੀ ਮੰਨ ਵੀ ਲੈਣੇ ਪੈ ਨਹੀਂ ਸੀ ਇਹ ਗੱਲ ਭਗਤੀ ਆ ਦੀ ਸੀ ਦੂਈ ਗੱਲ ਆਤਮ ਪ੍ਰਗਾਸਰ ਆਤਮ ਪਾਇਆ ਵਾਲੀ ਗੱਲ ਨਹੀਂ ਸੀ ਇਹ ਤਾਂ ਅਗੇ ਕੱਚੇ ਸੀ ਗੁਰਮਤ ਦੀ ਲੜਾਈ ਨਹੀਂ ਸੀ ਹੋ ਜੜੀ ਲੜੀ ਸੀ ਹਾਂ ਤਿਤ ਘਰ ਜਾਏ ਬਸੇ ਅਗਨਾਸੀ ਕਉ ਨਾਨਕ ਕਾਟੇ ਜਮ ਕੀ ਫਸੀ ਜਮ ਫਾਸੀ ਜਮ ਫਾਸੀ ਤਿਤ ਘਰ ਜਾਏ ਬਸੇ ਅਗਨਾਸੀ ਕਉ ਨਾਨਕ ਕਾਟੇ ਜਮ ਫਾਸੀ ਇਸ ਅਵਸਥਾ 'ਚ ਜਾ ਕੇ ਅਵਰਾਸ਼ੀ ਹੁੰਦਾ ਜਾਏ ਇੱਥੇ ਜਾ ਕੇ ਅੰਦਰ ਹਰ ਵਕਤ ਭਗਤੀ ਭਾਏ ਆਤਮ ਪ੍ਰਗਾਸ ਦੀ ਭੁੱਖ ਜਾਗੀ ਰਹੇ ਹਰ ਵਕਤ ਇੱਥੇ ਆ ਕੇ ਅਵਨਾਸ਼ੀ ਪਦ ਦੀ ਪ੍ਰਾਪਤੀ ਹੈ ਅਵਨਾਸ਼ੀ ਰਾਜ ਦੀ ਪ੍ਰਾਪਤੀ ਹੈ ਤਿਤ ਘਰ ਜਾਏ ਬਸੇ ਅਵਨਾਸ਼ੀ ਹੁਣ ਅਵਨਾਸ਼ੀ ਰਾਜ ਉਹ ਨਾਨਕ ਕਾਟੇ ਜਮ ਫਾਸੀ ਹਾਂ ਕਹਿ ਕਵੀ ਹਾਂ ਉਹ ਨਾਨਕ ਕਾਟੇ ਜਮ ਫਾਸੀ ਉਹ ਨਾਨਕ ਕਾਟੇ ਜਮ ਫਾਸੀ ਇਹਦਾ ਵੀ ਜਮ ਦਾ ਭਾਅ ਇੱਥੇ ਤੱਕ ਬਣਿਆ ਰਹਿੰਦਾ ਹਾਂ ਇੱਥੇ ਤੱਕ ਬਾਕੀ ਜਿਹੜਾ ਚੱਕੇ ਵੀ ਆ ਜਮ ਦਾ ਭਾਅ ਬਣਿਆ ਰਹਿੰਦਾ ਜਮ ਦਾ ਭਾਅ ਬਣਿਆ ਰਹਿੰਦਾ ਇੱਥੇ ਤੱਕ ਜਮ ਦੀ ਫਾਸੀ ਇੱਥੇ ਆ ਕੇ ਕੱਟ ਹੋਈ ਹੈ ਉਹ ਜਿਹੜਾ ਕਬੀਰ ਕਹਿੰਦਾ ਨਾ ਉੱਤੇ ਕਾਇ ਕਬੀਰ ਚੜਿਓ ਗੜ ਉੱਪਰ ਰਾਜ ਨਹੀਂ ਉਦੋਂ ਪਹਿਲਾਂ ਭਗਤੀ ਭੀਰ ਸ਼ਕਤੀ ਭਗਤ ਭੀਰ ਸ਼ਕਤੀ ਸਿਮਰਨ ਕੀ ਕੱਟੀ ਕਾਲ ਪੈ ਹਸੀ ਉਹਨੇ ਦੋ ਲਾਈਨਾਂ 'ਚ ਕਹੀ ਹੈ ਪੰਜਵੇਂ ਪਾਸ਼ਾ ਨੇ ਇੱਕ ਲਾਈਨ 'ਚ ਕਹੀ ਭਗਵਤ ਭੀੜ ਸ਼ਕਤੀ ਸਿਮਰਨ ਕੀ ਕੱਟੀ ਕਾਲ ਪੈ ਫਾਸੀ ਦਾਸ ਕਬੀਰ ਚੜਿਓ ਘਰ ਉੱਪਰ ਰਾਜ ਲਿਓ ਬਨਾਸੀ ਅਬਨਾਸੀ ਔਰ ਫਾਸੀ ਦੋਏ ਇਕੱਠੀਆਂ ਇੱਥੇ ਨੇ ਅਬਨਾਸੀ ਔਰ ਫਾਸੀ ਉੱਥੇ ਸੀ ਉਸੇ ਗੱਲ ਨੂੰ ਸ਼ਾਰਟ ਚ ਕਰਕੇ ਵਿਆਖ ਬਸ ਉਹਦਾ ਹਿੱਟ ਉਸੇ ਗੱਲ ਦਾ ਅਬਨਾਸੀ ਔਰ ਫਾਸੀ ਇਕੱਠੀਆਂ ਹੀ ਨੇ ਫਾਸੀ ਕੱਟੀ ਤੇ ਯੋਨਾਸ਼ੀ ਹੈ